ਨਿਰਗੁਣ ਯਾਰ ਇਆਣਿਆ ਸੋ ਪ੍ਰਭ ਸਦਾ ਸੰਵਾਲ ਜਿਨ ਜਿਹੜੇ ਕੀ ਆਪਦੇ ਸੁਚੀਤ ਰੱਖ ਨਾਨਕ ਨੇ ਵੀ ਨਾਲ ਹਾਂ ਨਿਰਗੁਣ ਯਾਰ ਇਆਣਿਆ ਸੋ ਪ੍ਰਭ ਸਦਾ ਸੰਵਾਲ ਨਿਰਗੁਣ ਯਾਰ ਇਆਣਿਆ ਸੋ ਪ੍ਰਭ ਸਦਾ ਸੰਵਾਲ ਪਿੱਛੇ ਜੋ ਦੱਸਿਆ ਹੋਇਆ ਇਸ ਜੀਤ ਰੱਖ ਨਾਨਕ ਨੇ ਵੀ ਨਾਲ ਇੱਥੇ ਤੱਕ ਪ੍ਰਭ ਬਾਰੇ ਕੁਝ ਨੂੰ ਦੱਸਿਆ ਹੋਇਆ ਹੈ ਪਹਿਲਾਂ ਇਸ ਕਰਕੇ ਸੋ ਬ੍ਰਹਮ ਹੈ ਉਹ ਚੱਲਦਾ ਹੁੰਦਾ ਨਾ ਬਾਣੀ ਦੇ ਵਿੱਚ ਪ੍ਰਭ ਬਾਰੇ ਗੱਲ ਪ੍ਰਭ ਕੇ ਸਭ ਨੂੰ ਗੱਲ ਬਣਾਉਂਦਾ ਸਰ ਪ੍ਰਭ ਉਹ ਯਾਦ ਰੱਖ ਕੇ ਚੱਲਣਾ ਪਊਗਾ ਪ੍ਰਭ ਦਾ ਤੁਹਾਨੂੰ ਪਤਾ ਹੈ ਕਿਸੇ ਬਾਣੀ ਦਾ ਪ੍ਰਭ ਆਇਆ ਹੋਇਆ ਹੈ ਤੁਸੀਂ ਗਾਹਾਂ ਚੱਲੋਗੇ ਪ੍ਰਭ ਉਹੀ ਰਹਿਣਾ ਜੋ ਪਹਿਲਾਂ ਆਇਆ ਸੋ ਪ੍ਰਭ ਦਾ ਮਤਲਬ ਇਹ ਹੈ ਸੋ ਪ੍ਰਭ ਕਿਹੜਾ ਪ੍ਰਭ ਕਿਹੜਾ ਪ੍ਰਭ ਨਹੀਂ ਕਹਿ ਸਕਦੇ ਤੁਸੀਂ ਕਿਉਂਕਿ ਬਾਣੀ ਇਹਦੇ ਵਿੱਚ ਬਾਣੀ ਲਿਖਿਆ ਹੋਇਆ ਤਾਂ ਪ੍ਰਭ ਕਹਿਣ ਦਾ ਤੋਂ ਬਿਲਕੁਲ ਸਮਝਾਇਆ ਪ੍ਰਭ ਕੀ ਹੁੰਦਾ ਪ੍ਰਭ ਕੈਸਾ ਮਿਲਣਾ ਸਾਰੇ ਪ੍ਰਭ ਦੀ ਹੀ ਇਸ ਵਧੀਆ ਹੁਣ ਵੀ ਪ੍ਰਭ ਦਾ ਨਹੀਂ ਪਤਾ ਜਿਹੜਾ ਪ੍ਰਭ ਦਾ ਪਿੱਛੇ ਜ਼ਿਕਰ ਕਰਦੇ ਨਾ ਉਹੀ ਪ੍ਰਭ ਦੀ ਗੱਲ ਚਲਦੀ ਹੈ ਸਮਝੇ ਗੱਲ ਕੀ ਹੈ ਜੋ ਸ਼ੁਰੂ ਚ ਪ੍ਰਭ ਰੱਖਿਆ ਹੋਇਆ ਹੈ ਪਿਛਲੇ ਪੌੜੀਆਂ ਦੇ ਅਸ਼ਪਦੀ ਜਾਂ ਪੌੜੀ ਕਿਤੇ ਵੀ ਆ ਗਿਆ ਜਿੱਥੇ ਵੀ ਪਦੇ ਚ ਉਹਦਾ ਉਹੀ ਅਰਥ ਰਹੂਗਾ ਪ੍ਰਭ ਦਾ ਉਸ ਪ੍ਰਭ ਦੀ ਉਹ ਗੱਲ ਦਾ ਕਮਨ ਕਮ ਇਸ ਬਾਣੀ ਸ਼ੁਰੂ ਚ ਪ੍ਰਭ ਬਾਰੇ ਤੁਹਾਨੂੰ ਦੱਸਦਾ ਹੁਣ ਪ੍ਰਭ ਇਹੀ ਰਹੂਗਾ ਕਮਨ ਕਮ ਇਹ ਬਾਣੀ ਦਾ ਰਹੂਗਾ ਹੀ ਰਹੂਗਾ ਸਾਰੇ ਹੀ ਰਹੂਗਾ ਬਲਕਿ ਸਾਰੇ ਗੁਰਬਾਣੀ ਜਿਹੜੇ ਆ ਥੋੜੀ ਜਾਣਦੇ ਪ੍ਰਭ ਪ੍ਰਭ ਬਹੁਤ ਹੈ ਪ੍ਰਭ ਤੋਂ ਦੱਸਿਆ ਇਹਦੇ ਵਿੱਚ ਸੁਮਨ ਸਾਹਿਬ ਦੇ ਜਿਹੜੇ ਅਰਥ ਸਮਝਾਉਂਦੇ ਨਾ ਕਿਸੇ ਲਫ਼ਜ਼ ਦੇ ਉਹ ਹੋਰ ਨਿਕਲੇ ਪੜਨੇ ਤਾਂ ਨਹੀਂ ਨੇ ਕਹਿ ਰਹੀ ਜ਼ਿਆਦਾ ਉਹ ਅਰਥ ਉੱਥੇ ਸਮਝਾਏ ਹੋਏ ਨੇ ਜਿਵੇਂ ਜੇ ਅਸੀਂ ਅਰਥ ਮੰਨੀਏ ਇਹਦੇ ਆਪਣਾ ਜਨਕ ਦੇ ਕਿਤੋਂ ਵੀ ਨਹੀਂ ਮੰਨਦੇ ਸਾਨੂੰ ਅਰਥ ਤਾਂ ਕਿ ਹੀ ਜਨਕ ਰਾਜਾ ਠੋਕਿਆ ਪਿਆ ਇੱਕ ਜਗ੍ਹਾ ਸਿਰਫ ਜਾਣਦੇ ਨੇ ਅਰਥ ਦੇ ਦਿੱਤੇ ਜਨਕ ਸੋਈ ਜਿਹਨੂੰ ਜਾਣਿਆ ਬਸ ਹੁਣ ਇਹ ਜਨਕ ਜਿੱਥੇ ਵੀ ਜਨਕ ਆਊਗਾ ਗੁਰਬਾਣੀ 'ਚ ਉਹ ਜਿਹੜਾ ਜਾਣ ਲਿਆ ਜਿਹਨੇ ਆਪਣਾ ਆਪਾ ਜਿਹਨੇ ਆਪਣਾ ਪ੍ਰਭ ਜਾਣ ਲਿਆ ਜਿਹਨੇ ਨਿਰੰਕਾਰ ਨੂੰ ਜਾਣ ਲਿਆ ਨਿਰੰਕਾਰ ਨੂੰ ਸਮਝ ਲਿਆ ਉਹ ਜਿਹੜਾ ਉਹ ਕਰ ਇਹ ਅਰਦਾਸ ਚੱਲੂਗਾ ਗੋ ਇੱਥੇ ਇੱਕ ਜਨ ਦਾ ਰਾਜਾ ਹੈ ਸਾਡੇ ਸਿਮਰ ਸ਼ਾਸਤਰਾਂ 'ਚ ਉਹਨਾਂ ਚੱਕ ਕੇ ਰਾਜਾ ਠੋਕਦਾ ਕਿ ਮੈਂ ਠੋਕਦਾ ਮੈਂ ਕਿਹਾ ਵੀ ਆ ਪਿਆ ਸਾਡੇ ਕੋਲ ਐਵੇਂ ਨਹੀਂ ਬੜੇ ਹੋਏ ਸਾਡੇ ਕੋਲ ਸਬੂਤ ਨੇ ਤਾਂ ਚੁੱਪ ਕੀਤੇ ਹੋਏ ਜਾਂ ਜਨਕ ਦੀ ਸਾਡੇ ਕੋਲ ਡੈਫੀਨੇਸ਼ਨ ਹੈ ਜਦ ਸਾਡੇ ਕੋਲ ਜਨਕ ਦੇ ਹੱਥ ਪਏ ਨੇ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਤੁਹਾਡੇ ਹੱਥ ਕਿਉਂ ਨਹੀਂ ਸਾਡੇ ਘਰ ਚ ਅਰਥ ਹੀ ਰੱਖੀ ਚੁੱਪ ਕਰਕੇ ਕਹਿੰਦੇ ਵੀ ਠੀਕ ਹੈ ਸਾਰੇ ਵਿਦਵਾਨ ਜਿਹਨੇ ਯੂਨੀਵਰਸਿਟੀ ਉਹ ਕਹਿੰਦੇ ਗੱਲ ਠੀਕ ਹੈ ਠੀਕ ਹੈ ਕਹਿੰਦੇ ਅਸੀਂ ਤਾਂ ਸਾਰੇ ਧਿਆਨ ਨਹੀਂ ਦਿੱਤਾ ਨਾ ਗੱਲਾਂ ਉਹ ਬੰਦੇ ਗਏ ਵੀ ਧਿਆਨ ਦਿੱਤਾ ਬਿਲਕੁਲ ਠੀਕ ਹੈ ਕੋਈ ਐਵੇਂ ਥੋੜੀ ਹੈ ਮੈਂ ਨਾ ਕੋਈ ਕਹਿ ਤਾ ਕੋਈ ਬੋਲੇ ਨਹੀਂ ਜੇ ਕੋਈ ਆ ਕੇ ਥੋੜੂ ਪਾਵੇ ਤੁਹਾਡੇ ਸਰਦੀ ਦੇ ਵੀ ਆ ਜਾਓ ਜਾਂ ਪਿੰਡ 'ਚ ਨਿਕਲੋ ਢੋਲ ਵਜਾਵੇ ਤੇ ਫਿਰ ਪਿੰਡ ਜੋ ਕੋਈ ਨਾ ਨਿਕਲੇਗਾ ਮਤਲਬ ਹਾਰ ਮੰਨ ਗਿਆ ਉਹ ਆਪਾਂ ਦਾ ਸਾਰੇ ਬਾੜੇ ਦੇ ਵਿੱਚ ਪਾਉਂਦਾ ਫਿਰਿਆ ਯੂਨੀਵਰਸਿਟੀਆਂ 'ਚ ਵੀ ਫਿਰਿਆ ਸਾਰੇ ਸੈਮੀਨਾਰਾਂ ਵੀ ਫਿਰ ਫਿਰਿਆ ਉਹ ਵੀ ਅਸੀਂ ਕਹਿੰਦਾ ਵੀ ਨੇ ਆਉਣਾ ਜਿੱਥੇ ਮਰਜ਼ੀ ਆ ਜਾਓ ਨੈਟ ਤੇ ਵੀ ਆ ਜਾਓ ਜੇ ਹੁਣ ਕੋਈ ਨਹੀਂ ਬੋਲਦਾ ਤਾਂ ਅਸੀਂ ਅਗਲੇ ਦੇ ਘਾਹ ਥੋੜੀ ਪੈਣਾ ਜਾ ਕੇ ਤਾਂ ਮਤਲਬ ਗੱਲ ਮੰਨ ਲਈ ਲੋਕਾਂ ਸਮਝ ਲਈ ਮਨ ਵੀ ਲੈਣੀ ਚਾਹੀਦੀ ਹੈ ਇਹਦੇ ਨਾ ਕੇ ਦੀ ਹਾਰ ਨਾ ਕਿਸੇ ਦੀ ਜਿੱਤ ਹਾਰ ਜਿੱਤ ਵਾਲਾ ਕੰਮ ਨਹੀਂ ਹੈ ਨਾ ਹਾਰ ਜਿੱਤ ਵਾਲਾ ਕੰਮ ਨਹੀਂ ਸੱਚ ਹੈ ਸੱਚ ਦਾ ਨਹੀਂ ਸੀ ਪਤਾ ਕੋਈ ਗੱਲ ਹਮੇਸ਼ਾ ਸੱਚ ਦਾ ਗਿਆਨ ਹੁੰਦਾ ਹੀ ਨਾਮ ਤੋਂ ਪਹਿਲਾਂ ਹੈ ਨਹੀਂ ਸੀ ਕਬੀਰ ਤੋਂ ਪਹਿਲਾਂ ਹੈ ਨਹੀਂ ਸੀ ਇਹ ਨਹੀਂ ਕੋਈ ਗੱਲ ਕਈ ਚੀਜ਼ਾਂ ਅੱਜ ਹੈ ਦੁਨੀਆ ਖਤਮ ਹੋ ਜਵੇ ਦੁਬਾਰਾ ਫੇਰ ਦੇਖੋ ਨਾ ਸਟਾਰ ਦਾ ਗਿਆਨ ਧਰਤੀ ਦਾ ਪਹਿਲਾਂ ਵੀ ਪਤਾ ਰਹਿਣ ਲੱਗਦਾ ਕੱਲ ਲੱਗਣਾ ਉਹ ਵੀ ਹਿਸਾਬ ਲਾਉਂਦੇ ਨੇ ਅਸੀਂ ਵੀ ਲਾਉਨੇ ਆ ਉਹਨਾਂ ਨੂੰ ਧਰਤੀ ਤੇ ਅਸੀਂ ਚੱਕਰਾਂ ਨਾਲ ਲਾਉਨੇ ਉਹ ਫਰਕ ਆ ਨਾਲ ਲਾਉਂਦਾ ਉਹ ਵੀ ਤਾਂ ਲਾਉਂਦੇ ਹੀ ਨੇ ਜੋਸ਼ੀ ਉਹਨਾਂ ਦਾ ਗਿਆਨ ਤਾਂ ਪਹਿਲਾਂ ਵੀ ਸੀ ਇਹ ਗਿਆਨ ਦਾ ਬੱਧਾ ਕਰਦਾ ਰਹਿੰਦਾ ਆ ਜਿਹੜੇ ਹੁਣ ਆਯੁਰਵੈਦਿਕ ਦੇ ਅਸੀਂ ਨੁਸਖੇ ਲੈਣ ਲੱਗਿਆ ਪਹਿਲਾਂ ਵੀ ਤਾਂ ਸੀ ਉਹ ਹੁਣ ਉਹ ਜਿਹੜੇ ਅੰਗਰੇਜ਼ਾਂ ਨੂੰ ਸੀ ਤੇ ਬਹੁਤ ਜ਼ਿਆਦਾ ਵਿਦਵਾਨ ਨੇ ਉਹ ਇਹਦੇ ਇਹਦੇ ਵੱਲ ਪਏ ਇਹ ਠੀਕ ਹੈ ਸਾਡੀਆਂ ਦਵਾਈਆਂ ਇੱਕ ਰੋਗ ਠੀਕ ਕਰਦੀਆਂ ਦੋ ਪੈਦਾ ਕਰ ਦਿੰਦੀਆਂ ਜੇ ਉਹ ਦੋ ਠੀਕ ਕਰਨੇ ਚਾਰ ਹੋਰ ਪੈਦਾ ਕਰ ਦਿੰਦੇ ਜੋ ਚਾਰ ਠੀਕ ਕਰਨੇ ਥੋੜਾ ਹੋਰ ਪੈਦਾ ਕਰ ਦਿੰਦੇ ਸਿਰਫ ਉਹ ਛੱਡੋ ਇਹ ਠੀਕ ਹੈ ਇਹਦਾ ਰਿਐਕਸ਼ਨ ਨਹੀਂ ਹੈ ਕੋਈ ਇਹ ਜਿਹੜਾ ਗਿਆਨ ਹੈ ਬ੍ਰਹਮ ਗਿਆਨ ਦਾ ਰਿਐਕਸ਼ਨ ਹੀ ਬਾਕੀ ਸਾਰੇ ਗਿਆਨ ਦਾ reaction side effect side effect side reaction ਨਹੀਂ ਹੁੰਦਾ ਸਾਈਡ ਕੋਈ ਨੁਕਸਾਨ ਕਰ ਦਿੰਦਾ ਹੁਣ ਕੀ ਕਰਦਾ ਹੰਕਾਰ ਪੈਦਾ ਕਰ ਦਿੰਦਾ ਕੋਈ ਗਿਆਨ ਹੋਵੇ ਸਿਰਫ ਇਹ ਹੰਕਾਰ ਨੂੰ ਮਾਰਦਾ ਇਹ ਗਿਆਨ ਹੰਕਾਰ ਨੂੰ ਮਾਰਦਾ ਬਾਕੀ ਕੋਈ ਹੋਵੇ ਜਪ ਤਪ ਗਿਆਨ ਜੋ ਵੀ ਧਿਆਨ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਬਖਿਆਲ ਜੋਗ ਅਭਿਆਸ ਕਰ ਧਰਮ ਕਰਿਆ ਸਿਰ ਧਿਆਨ ਬਣ ਬੱਦੇ ਫਿਰਿਆ ਉਹ ਤਾਂ ਕਿਹਾ ਨਹੀਂ ਤੋਂ ਰਾਮ ਨਾਮ ਵਿਚਾਰ ਰਾਮ ਨਾਮ ਦੇ ਬਰਾਬਰ ਨਹੀਂ ਉਹਦਾ ਅਹੰਕਾਰ ਹੰਕਾਰ ਪੈਦਾ ਹੁੰਦਾ ਹੰਕਾਰ ਮਾਰਦਾ ਜਿਹੜੀ ਦਵਾਈ ਬਣਾਈ ਜਿਹੜੇ ਕੰਮ ਵਾਸਤੇ ਬਿਮਾਰੀ ਵਾਸਤੇ ਉਹ ਉਹਦਾ ਕੰਮੇ ਨਾਲ ਕੀਤੀ ਉਹ ਸਮਾ ਬਿਮਾਰੀ ਵਧਾਤੀ ਉਹ ਦਵਾਈ ਕਾਦੀ ਹੋਈ ਨਹੀਂ ਤਾਂ ਰਾਮ ਨਾਲ ਵਿਚਾਰ ਕਹਿ ਕੇ ਗੱਲ ਉਹ ਨਹੀਂ ਕਹੀ ਇਹਦਾ ਮਤਲਬ ਤੁਹਾਨੂੰ ਪਤਾ ਹੀ ਹੈ ਪੜ ਪੜਿਓ ਔਰ ਬੇਦ ਵਿਚਾਰਿਓ ਜਬਲ ਭਜਨ ਨੂੰ ਵਸਾਦੇ ਪੰਜ ਜਣਾ ਸੋ ਨਾਲ ਛੁੱਟ ਕੇ ਅੱਧ ਕਾਹੋਂ ਬੁੱਧ ਬਾਦੇ ਅੱਧ ਕਾਹੋਂ ਬੁੱਧ ਬਾਦੇ ਪਹਿਲਾਂ ਕਹੀ ਹੋਈ ਹੈ ਗੱਲ ਜੇ ਤੁਹਾਨੂੰ ਪਤਾ ਤਾਂ ਇੱਥੇ ਕਹਿਣ ਦੀ ਲੋੜ ਨਹੀਂ ਸੀ ਸਭ ਤੋਂ ਸਾਰੀ ਗੁਰਬਾਣੀ ਦਾ ਖਾਕਾ ਜੇ ਨਜ਼ਰ ਦਿਮਾਗ 'ਚ ਨਹੀਂ ਗਾਂ ਦੀਆਂ ਗੱਲਾਂ ਦਾ ਨਹੀਂ ਪਤਾ ਲੱਗਣਾ ਹੁੰਦੀ ਉਸ ਤਰੀਕੇ ਨਾਲ ਸਭ ਕੁਝ ਯਾਦ ਰੱਖਣਾ ਪਰ ਯਾਦ ਨੂੰ ਸਿਮਰਨ ਗਿਆ ਹੋਇਆ ਉਹ ਯਾਦਦਾਸ਼ਤ ਕਹਿਣਾ ਸਿਮਰਨ ਦੇ ਵਿੱਚ ਸਮਰਤੀ ਵਿੱਚ ਜੇ ਸਭ ਕੁਝ ਹੈ ਤਾਂ ਇਹਦੇ ਅਰਥਾਂ ਨੂੰ ਬਦਲ ਦੇਣਾ ਜੇ ਪੂਰਾ ਸਹੀ ਪਤਾ ਕਰਨਾ ਫਿਰ ਤਾਂ ਪਤਾ ਕਰਨਾ ਨਹੀਂ ਉਹ ਤੇ ਪਾਸ ਕਰਕੇ ਫਿਰ ਆਪ ਨਾਮ ਦੇ ਬਰਾਬਰ ਨਹੀਂ ਹੈ ਕਿਉਂ ਨਹੀਂ ਹੋਈ ਨਾ ਬਰਾਬਰੀ ਕੀ ਹੈ ਇਸ ਵਾਰ ਦਾ ਜਵਾਬ ਕੀ ਹੈ ਸਾਡੇ ਇਹ ਸਵਾਲ ਦਾ ਜਵਾਬ ਹੈ ਦੇਖੋ ਜੀ ਗੁਰਬਾਣੀ ਜੀਵਨ ਦੀ ਇਸ ਕਰਕੇ ਸੀ ਮੰਨਦੇ ਨਹੀਂ ਗੁਰਬਾਣੀ ਨਹੀਂ ਮੰਨਦੀ ਜਿਆਦਾ ਗੁਰੂ ਨਹੀਂ ਮੰਨਦਾ ਸੀ ਨਹੀਂ ਇਹ ਵੀ ਅਗਿਆਨਤਾ ਦਾ ਜਵਾਬ ਹੈ ਗੁਰੂ ਕਿਉਂ ਨਹੀਂ ਮੰਨਦਾ ਇਹ ਨਹੀਂ ਸਭ ਪਤਾ ਇਹ ਨਹੀਂ ਪਤਾ ਗੁਰੂ ਸਾਡਾ ਪਤਾ ਸਾਨੂੰ ਹੈ ਜੀ ਕਿਉਂ ਨਹੀਂ ਮੰਨਦਾ ਹੋਰ ਕਿਉਂ ਪਤਾ ਹੋ ਜਿਹੜਾ ਗੁਰੂ ਹੈ ਨਹੀਂ ਉਹਨੂੰ ਪਤਾ ਹੋ ਆਪਣਾ ਗੁਰੂ ਕਿਉਂ ਨਹੀਂ ਮੰਨਦਾ ਇਹਦੀ ਜ਼ਿੰਮੇਵਾਰੀ ਸਾਡੀ ਹੈ ਜੇ ਅਸੀਂ ਨਹੀਂ ਪਤਾ ਸਾਨੂੰ ਵੀ ਗੁਰੂ ਕਿਉਂ ਨਹੀਂ ਬਣਦਾ ਤਾਂ ਸਾਡਾ ਗੁਰੂ ਨਾਲ ਰابطਾ ਹੀ ਨਹੀਂ ਹੈ ਜੋ ਗੁਰੂ ਅਸੀਂ ਬਣਾਇਆ ਹੀ ਨਹੀਂ ਹੈ ਗੁਰੂ ਤਾਂ ਗੁਰਮੰਤਰ ਤੋਂ ਲਿਆ ਹੀ ਨਹੀਂ ਹੈ ਪੂਰੀ ਵਿਦਿਆ ਤੋਂ ਲਈ ਉਹ ਹੈ ਸਾਰੀ ਵਿਦਿਆ ਦੇ ਵਿੱਚ ਗਿਆਨ ਦੀ ਕਮੀ ਹੈ ਇਹ ਮੰਨਣਾ ਪਊਗਾ ਸਮਝੇ ਨਹੀਂ ਉਸ ਮੋੜ ਤੇ ਹਾਂ ਜੇ ਤੇ ਸਾਨੂੰ ਆਪਣਾ ਦੇਖਣਾ ਪਊਗਾ ਅਸੀਂ ਕਿੱਥੇ ਖੜੇ ਆ ਕਿੰਨਾ ਸਾਡੇ ਆ ਗਿਆ ਕਿੰਨਾ ਅਸੀਂ ਸੁਣਿਆ ਕਿੰਨਾ ਸਾਡੇ ਆ ਗਿਆ ਹਾਂਜੀ ਨਿਰਗੁਣਿਆਰ ਇਹ ਆਣਿਆ ਸੋ ਪ੍ਰਭ ਸਦਾ ਸੰਭਾਲ ਨਿਰਗੁਣ ਯਾਰ ਇਹ ਆਣਿਆ ਨਿਰਗੁਣਾ ਕਹਿ ਕਿ ਗੁਣ ਤੇਰੇ ਤੇ ਨਹੀਂ ਯਾਦ ਨਹੀਂ ਕਰਦਾ ਤੂੰ ਗੱਲ ਗੁਣੇ ਨੇ ਗੁਣ ਗਾਇਨ ਹੈ ਬਹੁਤ ਸੋਹਣੇ ਗੁਣ ਗਾਇਨ ਲੇਕਿਨ ਸਾਡੇ ਕੋਲ ਕੀ ਹੈ ਗੁਣ ਕੋਈ ਯਾਦ ਨਹੀਂ ਜੇ ਗੁਣ ਤਾਂ ਹਣ ਨਹੀਂ ਹੋਇਆ ਤੇ ਸੋਹਣਾ ਕੀ ਹੋਇਆ ਕਿਉਂ ਨਿਰਗੁਣ ਹੈ ਇਹ ਆਣਾ ਤੈਨੂੰ ਪਤਾ ਨਹੀਂ ਕੀਮਤੀ ਜੀਜਾ ਜਦ ਸਰਦਰ ਨੇ ਥੋੜਾ ਜਿਹਾ ਬਾਦ ਕੋਲ ਆ ਜਾਂਦੀ ਜਿਵੇਂ ਨਿਆਣਾ ਭੁੱਲ ਜਾਂਦਾ ਨਾ ਘੂਰਿਆ ਹੋਇਆ ਚਿੱਟੜ ਵੀ ਖਾ ਲੈਂਦਾ ਗਲਤੀ ਕਰਕੇ ਸਭ ਕੁਝ ਕਰਕੇ ਵੀ ਭੁੱਲ ਜਾਂਦੀ ਸੁਭਾਅ ਉਹਦਾ ਸੁਭਾਅ ਬਣਿਆ ਹੋਇਆ ਨਿਰਗੁਣ ਯਾਰੇ ਆਣੇ ਬੱਚਾ ਹੈ ਸੋ ਪ੍ਰਭ ਸਦਾ ਸਮਾ ਅਜੋ ਕਾ ਹੈ ਜੀ ਥੋੜਾ ਜਿਹਾ ਕੰਨ ਕੋਲ ਖਿੱਚੇ ਨਹੀਂ ਹੋਏ ਜਿਉਂ ਜਿਉਂ ਹੋਣੇ ਵਾਲੀ ਕੰਨ ਖੇਤਾ ਜਾਊਗਾ ਸਾਨੂੰ ਦੱਸ ਰਿਹਾ ਨਿਰਗੁਣ ਰਹੇ ਆਣਿਆ ਸੋ ਪ੍ਰਭ ਸੋ ਪ੍ਰਭ ਦਾਤਾ ਪ੍ਰਭ ਤੈਨੂੰ ਪਹਿਲਾਂ ਦੱਸਿਆ ਹੋਇਆ ਜਿਹੜਾ ਦੱਸਿਆ ਹੋਇਆ ਉਹੀ ਪ੍ਰਭ ਹੈ ਪ੍ਰਭ ਬਾਰੇ ਤੈਨੂੰ ਪਤਾ ਵਿੱਚ ਡਿਸਕਸ ਹੋ ਗਿਆ ਨਾਨਕ ਪ੍ਰਭ ਸਾਹਿਬ ਪ੍ਰਭ ਕੇ ਸਮਝਣਾ ਪੂਰਾ ਤਾਂ ਆਇਆ ਹੋਇਆ ਹਾਂਜੀ ਸੋ ਪ੍ਰਭ ਸਦਾ ਜਨਾਲ ਜਿਹਦੀ ਕੀ ਉਹ ਪ੍ਰਭ ਨੇ ਜਿਹੜਾ ਪ੍ਰਭ ਹੈ ਨਾ ਜਿਹੜਾ ਤੈਨੂੰ ਦੱਸਿਆ ਹੋਇਆ ਪ੍ਰਭ ਉਹਦੇ ਨਾਲ ਉਹਦੀ ਓੜ ਚ ਰਹਿ ਜਿਨੀ ਕੀ ਤੇ ਸਥਿਤ ਰੱਖ ਨਾਨਕ ਨੇ ਬੱਚੇ ਨੂੰ ਕਿਹਾ ਜੇ ਖਤਰਾ ਤੈਨੂੰ ਕਾਲ ਤੋਂ ਪਾਣੀ 'ਚ ਡੁੱਬੀ ਰਹਿ ਪਾਣੀ ਦੇ ਬਾਹਰੇ ਖਤਰਾ ਪਾਣੀ ਦੇ ਵਿੱਚ ਕੀ ਹੋਵੇ ਸੋ ਪ੍ਰਭ ਸਦਾ ਸਮਾਲ ਐਂ ਰਹਿ ਛੁਪ ਕੇ ਉਹਦੇ ਵਿੱਚ ਜਿਵੇਂ ਮੱਛੀ ਹੁੰਦੀ ਹੈ ਹਾਂ ਜਿਨੀ ਗਿਆ ਸਮਾਇਆ ਹੈ ਸਮਾਇਆ ਹੈ ਜਿਨੀ ਗਿਆ ਸੇ ਚੀਤ ਰੱਖ ਨਾਨਕ ਨੇ ਵੀ ਹੀ ਨਾਲ ਜਿਨ ਦਿਆ ਜਿਨੀ ਕੀਆ ਹਾਂ ਜਿਨ ਕੀਆ ਤੇ ਚੀਤ ਰੱਖ ਜਿਹਨੇ ਤੇਰੀ ਬਣਤ ਬਣਾਈ ਹੈ ਤੂੰ ਕੀਤਾ ਸਭ ਕੁਝ ਕੀਤਾ ਜੋ ਤੈਨੂੰ ਦੀਦਾ ਜਿਹਨਾਂ ਜੋ ਕੁਝ ਕੀਤਾ ਕਰਤਾ ਪੁਰਖ ਹੈ ਜਿਹੜਾ ਤੇ ਚੀਤ ਰੱਖ ਕਿਰਤ ਦੇ ਉੱਤੇ ਸਾਡਾ ਧਿਆਨ ਨਾ ਕਰਤੇ ਤੇ ਧਿਆਨ ਨਾਨਕ ਨੇ ਵੀ ਹੀ ਨਾਲ ਕਰਤੇ ਤੋਂ ਚੱਕ ਕੇ ਧਿਆਨ ਕਿਰਤ ਤੋਂ ਚੱਕ ਕੇ ਧਿਆਨ ਕਰਤੇ ਤੇ ਲੈ ਜਿਹਨੇ ਕੀ ਆ ਸਭ ਕੋ ਰਚਨਾ ਰਚੀ ਹੈ ਜਿਹਨੇ ਕੀ ਤੇ ਚੀਤ ਰੱਖ ਉਹਦਾ ਤੇ ਧਿਆਨ ਰੱਖ ਉਥੇ ਆਪਾਂ ਨੇ ਉਹਨੂੰ ਚਾਰ ਦਿਨ ਸਾਡਾ ਉਹ ਜਾਣਣ ਦਾ ਤੇ ਚੀਤ ਰੱਖ ਹਰ ਚੀਜ਼ ਹਰ ਗੱਲ ਕਹਿਣ ਦਾ ਮਤਲਬ ਕਰਤੇ ਨਾਲ ਜੋੜਨਾ ਕਰਤੇ ਨੂੰ ਸਮਝਾਉਣਾ ਲੋਕ ਕਹੇ ਜਾਣੇ ਇਹ ਗੀਤ ਹੈ ਲੋਕ ਜਾਣੇ ਇਹ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਜੋ ਬ੍ਰਹਮ ਹੈ ਉਹਦੀ ਉਹ ਵਿਚਾਰ ਹੋ ਰਹੀ ਹੈ ਸਾਰੀ ਬਾਣੀ ਚ ਕੱਲ ਚਾਹੇ ਸਾਨੂੰ ਐ ਲੱਗਦੀ ਹੋਵੇ ਵੀ ਉਹੀ ਹੈ ਕਿ ਬ੍ਰਹਮ ਨਾਲ ਇਹਦਾ ਲਿੰਕ ਨਹੀਂ ਪਰ ਉਹਦਾ ਬ੍ਰਹਮ ਨਾਲ ਲਿੰਕ ਹੈ ਸਾਤੇ ਨਹੀਂ ਜੋੜ ਹੁੰਦਾ ਉਹ ਗੱਲ ਅਲੱਗ ਹੈ ਸਾਨੂੰ ਦੀ ਜੋੜ ਨਹੀਂ ਆਉਂਦੀ ਜੋ ਸਾਨੂੰ ਦੀ ਉਹਦੀ ਸਮਰੱਥਾ ਦੀ ਜਾਂ ਸਾਨੂੰ ਸਾਰੀ ਬਾਣੀ ਦਾ ਜੋ ਪਤਾ ਨਹੀਂ ਕਿੱਥੇ ਕਿੱਥੇ ਕੀ ਲਿਖਿਆ ਹੋਇਆ ਸਮਝਿਆ ਨਹੀਂ ਅਸੀਂ ਇਸ ਕਰਕੇ ਅਸੀਂ ਲਿਟ ਜੋੜ ਸਕਦੇ ਉਹ ਲੱਗਦਾ ਜਿਹੜ ਕੀਆ ਤੇ ਜੀਤ ਰੱਖ ਗੱਲ ਕਰਤੇ ਨਾਲ ਜੋੜਨੀ ਹੈ ਹਰੇਕ ਕਿਤ ਨਾਲ ਗੱਲ ਕਰਤ ਦੀ ਕੀਤੀ ਹੋਈ ਗੱਲ ਤਾਂ ਮਾਇਆ ਦੇ ਸੂਲ ਦੇਖੋ ਨਾ ਜੇ ਦੁੱਧ ਦਾ ਮਿਸਾਲ ਦਿੱਤਾ ਤੇਲ ਦੀ ਮਿਸਾਲ ਦਿੱਤੀ ਹੈ ਫੁੱਲ ਦੀ ਮਿਸਾਲ ਦਿੱਤੀ ਹੈ ਦਰਿਆ ਦੀ ਮਿਸਾਲ ਦਿੱਤੀ ਹੈ ਅੱਗ ਦੀ ਮਿਸਾਲ ਦਿੱਤੀ ਹੈ ਤਾਂ ਮਤਲਬ ਇਹ ਥੋੜੀ ਹੈ ਵੀ ਅੱਗ ਦੀ ਗੱਲ ਕਰਦੇ ਆਂ ਦੱਸਾਂ ਸਾਡੇ ਸਾਹਮਣੇ ਇਹਨੇ ਅੱਗ ਬਣਾਈ ਆ ਉਹਦੀ ਗੱਲ ਕਰਦੇ ਆਂ ਅਸੀਂ ਚਿੱਤਰ ਜੋ ਚਿਤੇਰੇ ਦੀ ਗੱਲ ਹਾਂ ਚਿੱਤਰ ਜਿਹੜਾ ਹੈਗਾ ਕਬੀਰ ਨੇ ਕਹੀ ਸੀ ਇਹ ਗੱਲ ਚਿੱਤਰ ਜਿਹੜਾ ਹੈਗਾ ਸੱਚਾ ਚਿੱਤਰ ਝੂਠਾ ਨਹੀਂ ਬਣਾਇਆ ਜੇ ਦਰਖਤ ਦਾ ਪੱਤਾ ਹਿਲਦਾ ਹੈ ਜੇ ਦਰਖਤਾਂ ਤਾਂ ਪੱਤਾ ਝੜਦਾ ਹੈ ਪੱਤਾ ਨਵਾਂ ਫੁੱਟਦਾ ਹੈ ਚਿੱਤਰ ਸੱਚਾ ਹੈ ਝੂਠਾ ਨਹੀਂ ਹੈ ਚਿੱਤਰ ਵਿਚਿੱਤਰ ਚਿੱਤਰ ਵਿਚਿੱਤਰ ਇਹ ਚਿਹਰਾ ਬੜਾ ਉਲਟਾ ਖੂਆ ਜੇ ਜੇ ਡਿੱਪਵੇ ਨਹੀਂ ਹੁੰਦਾ ਫੁੱਟ ਕੇ ਇੱਥੇ ਰਹਿ ਜਾਂਦਾ ਤਾਂ ਜੇ ਚਿੱਤਰ ਹੈ ਚਿੱਤਰ ਆਪ ਚਿਤੇਰਾ ਚਿੱਤਰ ਤੇ ਦੂਰਾ ਦੇਖ ਗੁਣ ਚਿਤੇਰੇ ਦੇ ਗਾਜ ਨੇ ਇਹ ਜਿਹਾ ਚਿੱਤਰ ਬਣਾਇਆ ਚਿੱਤਰ ਦਾ ਕੀ ਹੈ ਚਿੱਤਰ ਦੀ ਸਿਫਤ ਨਹੀਂ ਕਰੀ ਦੀ ਹੁੰਦੀ ਜਿਹਨੇ ਚਿੱਤਰ ਬਣਾਇਆ ਉਹਦੀ ਸਿਫਤ ਕਰੀ ਅਸੀਂ ਚਿੱਤਰ ਦੀ ਸਿਰਫ ਕਰਦੇ ਆ ਚਿਤੇਰੇ ਦੀ ਨਹੀਂ ਕਰਦੇ ਸਾਨੂੰ ਚਿੱਤਰ ਚੰਗਾ ਲੱਗਦਾ ਚਿਤੇਰੇ ਤੇ ਪਹੁੰਚਦੇ ਨਹੀਂ ਪੱਥਰ ਬੜਾ ਚੰਗਾ ਲੱਗਦਾ ਕੀਮਤੀ ਹੈ ਚਿੱਟਾ ਹੈ ਕੀ ਹੈ ਹੋਰ ਬਹੁਤ ਕੁਝ ਹੈ ਦੇਖਣ ਨੂੰ ਸੋਨਾ ਹੈ ਹੀਰੇ ਉਹਨਾਂ ਦੀ ਕੀਮਤ ਟੋੜ ਅਸੀਂ ਪਾਈ ਹੋਈ ਹੈ ਕਿਉਂ ਚਿੱਤਰੇ ਚਿਤੇਰੇ ਜੀ ਦਾ ਧਿਆਨ ਉਹ ਉਹਨੂੰ ਚਿੱਤਰ ਦੀ ਕੀਮਤ ਨਹੀਂ ਉਹਦੇ ਨਾਲ ਕੁਝ ਜਿਹਦਾ ਚਿਤੇਰੇ ਦਾ ਗਾਹਕ ਹੈ ਚਿੱਤਰ ਦੀ ਕੋਈ ਕੀਮਤ ਨਹੀਂ ਜੇ ਚਿੱਤਰ ਦਾ ਕਹਾ ਕਾਚ ਤੇਰੇ ਦੀ ਕੋਈ ਲੋੜ ਨਹੀਂ ਜਿਹਨੂੰ ਮਾਇਆ ਦੇ ਨਾਲ ਹੈ ਜਿਹਦੀ ਦਿਗਾ ਮਾਇਆ ਦੇ ਉੱਤੇ ਪ੍ਰਭਾਵਿਤ ਕਰ ਰਹੀ ਹੈ ਜਿਹਨੂੰ ਮਾਇਆ ਉਹਨੂੰ ਚਿੱਤੇ ਦੇ ਤੇ ਜਾਣ ਦੀ ਕੋਈ ਲੋੜ ਨਾ ਉਹਦੇ ਕੋਲ ਟਾਈਮ ਹੈ ਨਾ ਉਹਨੂੰ ਇੱਛਾ ਉਹਦੇ ਵਿੱਚ ਇੱਛਾ ਹੀ ਨਹੀਂ ਗੁਰਬਾਣੀ ਕਹਿੰਦੀ ਹੈ ਜਿਸ ਕੀ ਕੀਆ ਨਹੀਂ ਕੀਆ ਜਿਹੜੀ ਕੀਆ ਇਸ ਕੀਤ ਰੱਖ ਇਸ ਕੀਤ ਰੱਖ ਤੇ ਉਹਨੂੰ ਰੱਖ ਜਿਹਨੇ ਸਾਰੀ ਬੰਤ ਬਣ ਲਈ ਨਾਨਕ ਨਿਭੀ ਨਾਲ ਉਹਦੇ ਨਾਲ ਤੇਰੀ ਜੁੜੀ ਆ ਬਾਕੀ ਸੰਸਾਰ ਕਿਸੇ ਨਾਲ ਨਹੀਂ ਜੁੜੀ ਪਰ ਕਿਉਂ ਨਾ ਸਾਚੇ ਨਾਲ ਵਾਲਿਆਂ ਨੂੰ ਹੁਕਮ ਨਾਲ ਨਹੀਂ ਹੋਈ ਜੇ ਇੱਕ ਵਾਰ ਹੁਕਮ ਨਾਲ ਜੁੜ ਜਾਏ ਹੁਕਮ ਨਾਲ ਸਾਂਝ ਪੈ ਜਾਏ ਸਾਂਝ ਟੁੱਟਣ ਵਾਲੀ ਨਹੀਂ ਇੱਥੇ ਜਿੱਥੇ ਮਰਜ਼ੀ ਪਾ ਲੈ ਸਾਂਝ ਟੁੱਟ ਜਾਂਦੀ ਹੈ ਜਿੱਥੇ ਮਰਜ਼ੀ ਪਾ ਲੋ ਦੇਖ ਲੋ ਵਿਚਾਰ ਤੇ ਜਿੱਥੇ ਮਰਜ਼ੀ ਪਾ ਲੋ ਸਾਂਝ ਪਿਛੇ ਵੀ ਸਾਂਝ ਪਈ ਹੋ ਪਿਛੇ ਜਨਮਾਂ 'ਚ ਕੁਝ ਪਤਾ ਹੈ ਸਹੀ ਟੁੱਟੀ ਤਾਂ ਹੋਊ ਹੈ ਸੇ ਇਦਾਂ ਹੀ ਹੋਰ ਨਹੀਂ ਸਾਂਝ ਰਹਿੰਦੀ ਕਿਤੇ ਉਹਦੇ ਨਾਲ ਸਾਂਝ ਰਹਿਣੀ ਕਿਉਂਕਿ ਹੁਕਮ ਹੈ ਆਵੇ ਹੁਕਮ ਹੈ ਜਾਏ ਹੁਕਮ ਹੈ ਰਹੇ ਸਮਾਈ ਹੁਣ ਵੀ ਉਹਦੇ ਨਾਲ ਰਹਿੰਦਾ ਪਰ ਇਹਨੂੰ ਪਤਾ ਨਹੀਂ ਹੁਣ ਵੀ ਉਹਦੇ ਨਾਲ ਹੈ ਨਾਨਕ ਦੇ ਪ੍ਰਭ ਸਾਥ ਨਾਨਕ ਨੇ ਵੀ ਨਾਲ ਜਿਹੜਾ ਸਾਥ ਹੈ ਉਹਦਾ ਵੀ ਨਹੀਂ ਜੇ ਸਾਥ ਛੱਡ ਜਾਣਾ ਨਹੀਂ ਉਹ ਮੈਂ ਬਈ ਝੋਟਾ ਦਾ ਕਹਿੰਦਾ ਮੈਂ ਤਾਂ <clears throat> ਡੋਬੇ ਜਵਾਨ ਨੇ ਬਹੁਤ ਕਹਿੰਦਾ ਮੈਂ ਫੈਲ ਨਹੀਂ ਢੋਣੇ ਫਿਰ ਵੀ ਜੋਤ ਹੈ ਉਹਦਾ ਕਹਿੰਦਾ ਮੈਂ ਗੁੱਚੀ ਲਾਉਣੀ ਹੈ ਟੋਬੇ 'ਚ ਉਹ ਕਹਿੰਦਾ ਮੈਂ ਪੈਰ ਵੀ ਘੋੜੀ ਵੀ ਨਹੀਂ ਹੋਈ ਪੰਜਾਲੀ ਦੌੜ ਲੈਣਗੇ ਆਪਣੇ ਦੌੜ ਲੈਣਗੇ ਵਿਚਾਲੇ ਹੋਂ ਜੇ ਨਿਭਣੀ ਕਿਸੇ ਦੀ ਨਹੀਂ ਜਿਵੇਂ ਦੀ ਸਕਦੀ ਜਿਹੜਾ ਨਾਲ ਹੈ ਉਹਦਾ ਗਿਆਨ ਨਹੀਂ ਸਾਧੂ ਗਿਆਨ ਕਿਉਂ ਨਹੀਂ ਕਦੇ ਗੌਰ ਲੋੜ ਨਹੀਂ ਨਾ ਪਈ ਜਨ ਕੀਆ ਤੇ ਚਿੱਤਰ ਉਹਦੀ ਲੋੜ ਨਹੀਂ ਪਈ ਅਸਲ 'ਚ ਲੋੜ ਪਈ ਪਵੇ ਤਾਂ ਫਿਰ ਤੋੜੀਏ ਲੋੜ ਹੈ ਉਹ ਆਜ਼ਾਦੀ ਮਾਂ ਲੋੜ ਨਹੀਂ ਪਈ ਜਿਹਨੂੰ ਲੋੜ ਪਈ ਆ ਭੋਜਦਾ ਫਿਰਿਆ ਜਿਹਨੂੰ ਲੋੜ ਨਹੀਂ ਪਈ ਉਹਨੇ ਮਹਿਸੂਸ ਨਹੀਂ ਕੀਤੀ ਲੋੜ ਉਹ ਰਾਮ ਨੂੰ ਬੈਠਾ ਜਦ ਸੌਂ ਜਾਂਦੇ ਆ ਸਾਹ ਤੇ ਹੁੰਦਾ ਸਾਦੀ ਲੋੜ ਹੈ ਕਿ ਨਹੀਂ ਸਾਦੀ ਲੋੜ ਹੈ ਕਿਤੇ ਲੋੜ ਹੈ ਪਰ ਕਿਉਂ ਹੁੰਦਾ ਕੌਣ ਲੈਂਦਾ ਆਪੇ ਹੀ ਜਾਂਦਾ ਜਾਓ ਛੱਡ ਕੇ ਨਹੀਂ ਲੈਂਦਾ ਫਿਰ ਫਿਰ ਨਹੀਂ ਆਉਂਦਾ ਜਦੋਂ ਨਿਕਲ ਜਾਂਦਾ ਵਿੱਚੋਂ ਫਿਰ ਨਹੀਂ ਆਉਂਦਾ ਸਾ ਜੇ ਆਪੇ ਆਉਂਦਾ ਹੋਵੇ ਬੰਦ ਕਿਉਂ ਹੋਵੇ ਜੇ ਆਪੇ ਆਉਂਦਾ ਤਾਂ ਬੰਦ ਕਿਉਂ ਹੋਇਆ ਆਪੇ ਨਹੀਂ ਆਉਂਦਾ ਲਿਖਾ ਗੁਰਬਾਣੀ ਦੀ ਬੁੱਧੀ ਗੁਰਬਾਣੀ ਕਹਿੰਦੀ ਸਾਹ ਲੈਂਦੀ ਸਭ ਲਵਾਇਆ ਸਾਹ ਹੈ ਸਾਰੀ ਜਿੰਨਾ ਜੀਵ ਜੰਤਾ ਸਭ ਜੇ ਸਭ ਕੋਈ ਲਵਾਇਆ ਜਾਂਦਾ ਉਹਨੂੰ ਤਾਂ ਲੱਗਦਾ ਨਹੀਂ ਸਾਹ ਨਹੀਂ ਆ ਸਕਦਾ ਤੇ ਸਾਡੀ ਸਾਨੂੰ ਤਾਂ ਪਤਾ ਹੀ ਨਹੀਂ ਕਿਸਾ ਕੌਣ ਲੈਂਦਾ ਸਾਹ ਰੁਕਦਾ ਪਰੇਸ਼ਾਨ ਵੀ ਹੁੰਦਾ ਕੋਈ ਉਹ ਨਹੀਂ ਪਤਾ ਕੌਣ ਹੁੰਦਾ ਪਰੇਸ਼ਾਨ ਰੁਕਦਾ ਰਿਹਾ ਪਰੇਸ਼ਾਨ ਨਹੀਂ ਹੁੰਦਾ ਉਹ ਕਹਿੰਦਾ ਪਰੇਸ਼ਾਨ ਜਾਂ ਪਿਆ ਹੁੰਦਾ ਉਹਨੂੰ ਕੀ ਲੋੜ ਹੈ ਸਾਡੇ ਪਰੇਸ਼ਾਨ ਹੋਣ ਦੀ ਬਸ ਗੌਰ ਦੀ ਇਹ ਗੱਲ ਜਦ ਇੱਥੇ ਗੌਰ ਆ ਜਾਂਦੀ ਹੈ ਫਿਰ ਚਿਤ ਰਾਗ ਚਤੇਰਾ ਫਿਰ ਚਤੇਰੇ ਦੇ ਚਿਤ ਜਾਂਦਾ ਜੇ ਉਹ ਪ੍ਰਭ ਹੈ ਉਹ ਸਾਹ ਨਾਲੇ ਨਹੀਂ ਜਿਉਂਦਾ ਰੱਖ ਸਕਦਾ ਬਿਨਾਂ ਸਾਹ ਤੇ ਵੀ ਜਿਉਂਦਾ ਰੱਖ ਸਕਦਾ ਪ੍ਰਭਾਵ ਨਾਲ ਸਾਹ ਤੇ ਰੱਖਦਾ ਜੈ ਉਹਦੀ ਤਾਂ ਇੱਛਾ ਹੈ ਤੂੰ ਜਿਉਂਦਾ ਰੱਖਣ ਦੀ ਜੇ ਉਹਦੀ ਇੱਛਾ ਜਿਉਂਦਾ ਰੱਖਣ ਦੀ ਹੈ ਤੂੰ ਜਿਉਂਦਾ ਹੀ ਰਹਿਣਾ ਤੂੰ ਤਾਂ ਮਰਦਾ ਉਹਦੀ ਇੱਛਾ ਦੀ ਤੈਨੂੰ ਜਿਉਂਦਾ ਰੱਖਣ ਕਿਉਂ ਕਿਉਂ ਨਹੀਂ ਉਹਦੀ ਇੱਛਾ ਕੋਈ ਉਹਦੀ ਗੱਲ ਨਹੀਂ ਸੁਣਦਾ ਮਰਜੀ ਆਪਣੇ ਨਾਲ ਕੰਮ ਕਰਦਾ ਸਾਹ ਉਹ ਲੈਂਦਾ ਤੇ ਵੀ ਛੱਡਿਆ ਕਿਹੜੇ ਕੰਮ ਨਹੀਂ ਕਰਦਾ ਕੀ ਹੈ ਜੇ ਗਵਰਨਰ ਤੋਂ ਤਾਂ ਭੇਜ ਦਈਏ ਗਵਰਨਰ ਮੁਲਕ ਦੇ ਚੱਲੂ ਆਪਣੀ ਮਰਜ਼ੀ ਨਾਲ ਚਲੂਗਾ ਆਪਣੀ ਮਰਜ਼ੀ ਨਾਲ ਚੱਲਦਾ ਲਗਾ ਨਾ ਜਾ ਵਾਪਸ ਹੋ ਜਾ ਉਹਨੇ ਵਾਪਸ ਬੁਲਾ ਲੈਂਦਾ ਇਹਨਾਂ ਚਿਰ ਦੇਖਦਾ ਇਹਨੂੰ ਚਾਹੇ ਆਪਣੇ ਲੱਛਣ ਦੇ ਨਹੀਂ ਹਟਦਾ ਫਿਰ ਕਹਿੰਦਾ ਜਦ ਛੱਡੋ ਪਰੇ ਇਹਨੇ ਨਹੀਂ ਸੁਧਰਨਾ ਇਹ ਸੋਧਣ ਵਾਲੀ ਉਹ ਨਸਲ ਨਹੀਂ ਹੈ ਜੇ ਉਹਨੂੰ ਉਹਦੇ ਅਨੁਸਾਰ ਹੋ ਜਾਂਦਾ ਪ੍ਰਭਾਵ ਹੈ ਮੈਨੂੰ ਸਾਹ ਤੇ ਰੱਖ ਕੇ ਜੇ ਪ੍ਰਭ ਦੀ ਇੱਛਾ ਹੋਵੇ ਨਾ ਤੈਨੂੰ ਜੋਗਾ ਰੱਖਣ ਦੀ ਸਾਹ ਦੀ ਲੋੜ ਨਹੀਂ ਹੈ ਬਿਨਾਂ ਸਾਹ ਦੇ ਵੀ ਜਿਉਂਦਾ ਰੱਖ ਸਕਦਾ ਇਹ ਹੈ ਵਿੱਚ ਵਾਲਾ ਗੱਲ ਦੇ ਹੁਣੇ ਸਮਝ ਗੱਲ ਦੀ ਗੱਲ ਜੇ ਵੜ ਸੀ ਉਦੋਂ ਆ ਵੜ ਸੀ ਇਹ ਸਾਹ ਵੀ ਉਹੀ ਲੈਂਦਾ ਭਾਵੇਂ ਉਹਦੀ ਵਜ੍ਹਾ ਨਾਲ ਆਪਾਂ ਜਾਂਦੇ ਹਾਂ ਕਿਉਂਕਿ ਜਦ ਜੀਵਨ ਹੈ ਜਗ ਜੀਵਨ ਪੁਰਖ ਤਿਆਗ ਕੇ ਲੱਗੀ ਮਾਇਆ ਧੋ ਉਹ ਕੀ ਹੈ ਮਾਇਆ ਕੀ ਹੈ ਕ੍ਰੀਏਸ਼ਨ ਮਾਇਆ ਹੀ ਹੈ ਰਚਨਾ ਜੋ ਦੀਨਾ ਮਾਇਆ ਜੋ ਕਰਤਾ ਹੈ ਉਹ ਛੱਡ ਕੇ ਜਗ ਜੀਵਨ ਪੁਰਖ ਕਿਰਤ ਨੂੰ ਪੈ ਗਿਆ ਕਿਰਤ ਨੂੰ ਪੈ ਗਿਆ ਲੱਗੀ ਮਾਇਆ ਤੋਂ ਮਾਇਆ ਦੀ ਖੇਚਾ ਕਰਦੇ ਦੀ ਖੇਚਾ ਪਰ ਇਹ ਕੀ ਕਰਾਉਣਾ ਦਿੱਤੇ ਮਾਇਆ ਤੈਨੂੰ ਕਿੱਥੇ ਦਊਗਾ ਜਿੱਥੇ ਜਿਹੜੇ ਦੇ ਉਹਨੇ ਜਾਣਾ ਤੇ ਮਾਇਆ ਹੁੰਦੀ ਹੋਈ ਜਿੰਨਾ ਜੇ ਸਰੀਰ ਆ ਨਜ਼ਰ ਮਾਇਆ ਹੈ ਤੇ ਸਰੀਰ ਬੇਕਾਰ ਹੋ ਗਿਆ ਮਾਇਆ ਕਿਸੇ ਕੰਮ ਦੀ ਨਹੀਂ ਰਹੀ ਸਰੀਰ ਤੇ ਬਿਨਾਂ ਦੀ ਲੋੜ ਨਹੀਂ ਰਹਿੰਦੀ